ਦੇਖ ਫਰੀਦਾ ਜੂਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ ਦੇਖ ਫਰੀਦਾ ਜੋਥੀਆ ਕਹਿੰਦਾ ਫਰੀਦਾ ਦੇਖ ਲੈ ਜੋ ਹੋਇਆ ਹੁਣ ਤੇ ਕੀ ਹੋਇਆ ਬਈ ਹੁਣ ਤੇ ਕੀ ਹੋਇਆ ਜੋ ਅੱਖਾਂ ਦੇ ਸਾਹਮਣੇ ਆ ਕਹਿੰਦਾ ਬਦਾੜੀ ਜਿੱਟੀ ਹੋਈ ਆ ਹੋਰ ਕੀ ਹੋਇਆ 12 ਦਾ ਹੀ ਆ ਵੀ ਦਾੜੀ ਪੂਰ ਹੋ ਗਈ ਉਹਨੂੰ ਕਹਿੰਦਾ ਬੜਾ ਸਿਆਣਾ ਸਿਆਣਾ ਹੋ ਗਿਆ ਬਈ ਇਹ ਦਾੜੀ ਪੂਰ ਦੀ ਉਹ ਅਕਲ ਹੈ ਵੀ ਹੁਣ ਚਿੱਟੀ ਦਾੜੀ ਆ ਹੁਣ ਅਕਲ ਵਾਲਾ ਬਸ ਅੰਦਰ ਕੀ ਆ ਅੰਦਰ ਦਾ ਨਹੀਂ ਕੋਈ ਰੌਲਾ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਹਾ ਦੂਰ ਜੇ ਤਾਂ ਦਾੜੀ ਪੂਰ ਬਾਹਰ ਲਈ ਹੈ ਫਿਰ ਤਾਂ ਕਹਿੰਦੇ ਨੇ ਮੈਂ ਮੌਤ ਨੇੜੇ ਆ ਗਈ ਪਿੱਛਾ ਦੂਰ ਰਹਿ ਗਿਆ ਬਚਪਨ ਤਾਂ ਦੂਰ ਹੈ ਹੁਣ ਅੱਗਾ ਨੇੜੇ ਆ ਗਿਆ ਪਰ ਜੇ ਬੁੱਧੀ ਹੈ ਦਾੜੀ ਉਹ ਚਿੱਟੀ ਹੋ ਗਈ ਉਹਦੀ ਤਾਂ ਦੂਰ ਹੋ ਗਈ ਫਿਰ ਜੇ ਨੂੰ ਜਾਂਦਾ ਉਹ ਨੇੜਾ ਆ ਗਿਆ ਫਿਰ ਜਿਹੜੀ ਔਕੜ ਕਾਟੀ ਰਾਮ ਦੀ ਚੜਦਾ ਉਹ ਨੇੜੇ ਹੀ ਆ ਗਿਆ ਇਹ ਤੇ ਦੋਏ ਅਰਥ ਲੱਗ ਜਾਣੇ ਨੇ ਜੇ ਅਕਲ ਦੇ ਵਿੱਚ ਨਖਾਰ ਆ ਗਿਆ ਨਾ ਜੇ ਜਿਹੜੇ ਮਨ ਦੀ ਮਲੀਨਤਾ ਦੂਰ ਹੋ ਗਈ ਚਿੱਟਾ ਹੋ ਗਿਆ ਮਨ ਫਿਰ ਅੱਗਾ ਨੇੜੇ ਆ ਗਿਆ ਜਿੱਥੇ ਜਾਣਾ ਫਿਰ ਉਹ ਨੇੜਾ ਆ ਗਿਆ ਜਿੱਥੇ ਪਹੁੰਚਣਾ ਜਗ੍ਹਾ ਨੇੜੇ ਆ ਗਈ ਜਿੱਥੋਂ ਚੱਲਿਆ ਸੀ ਉਹ ਦੂਰ ਰਹਿ ਗਿਆ ਪਿੱਛੇ ਹਾਂ ਆਇਆ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਨਾਈ ਜੀ ਸਰਨਾਈ ਜੀ ਫਿਰ ਇੱਥੇ ਆ ਗਿਆ ਮੈਂ ਆਸਾ ਰੱਖੀ ਚਿੱਤ ਵਿੱਚ ਮੇਰਾ ਸਭੋ ਦੁੱਖ ਫਿਰ ਇਹ ਨੇੜਾ ਆ ਗਿਆ